ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ darshan ਦੇ ਆਪਣਾ ਹੋ ਦਇਆਲ ਦਰਸ਼ਨ ਦੇਵ ਆਪਣਾ ਐਸੀ ਬਖਸ਼ ਕਰੀ ਜੈ ਐਸੀ ਬਖਸ਼ ਕਰੀ ਜੈ ਆਪਣਾ ਸਭ ਬਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹਮ ਵੀ ਖੱਬ ਬਿਖਾਰੀ ਪਤ ਹੈ ਆਪਣਾ ਚੈ ਤੇਰੇ ਨਾਮ ਬਲਹਾਰ ਜੋ ਸਾਚੇ ਤੇਰੇ ਨਾਮ ਹਉ ਬਨਹਾਰੇ ਸਾਚੇ ਤੇਰੇ ਨਾਮ ਮਿਟੋ ਕਰਨ ਕਰਨ ਸਭਨਾ ਕਾਏ ਕੋ ਅਵਰਨਾ करी 肩膀。 ਪ੍ਰਸਾਦੀ ਜਾਣਿਆ ਪ੍ਰਸਾਦੀ ਜਾਣਿਆ ਪੰਨ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਵਾ ਸਤਗੁਰ ਸਿਉ ਮਨ ਮਾਨਿਆ ਸਤਗੁਰ ਸਿਉ मन क्या कहता मन क्या कहता मन क्या कहता हूँ क्या कहता जान ਜਾਨ ਪ੍ਰਭੀ ਠਾਕੁਰ ਪ੍ਰਭ ਮੇਰੇ ਤਿਸ ਆਗੇ मन काए कहाँ खो डह के जो पे कही संग सुन ਤਿਸ ਆਗੇ ਹੀ ਕਹਤਾ ਇਸ ਆ ਕਹੋ ਨਾਲ 啊。 ਤੇਰੇ ਸਾਰ ਸੰਭਾਲੀ ਦਰਸ਼ਨ Oh. ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ céu. ਸਰਨ ਕੀਰਤਨ ਦੀ ਸਮਾਪਤੀ ਹੈ ਧੰਨਵਾਦ ਨਿਸ਼ਕਾਮ ਕੀਰਤਨੀ ਜਥਾ ਪਾਵਰ ਕਲੋਨੀ ਰੋਪੜ ਜੋ ਹਰ ਸਾਲ ਦੀ ਤਰ੍ਹਾਂ ਨਿਮਾਣੇ ਦਸਰੇ ਨੂੰ ਯਾਦ ਕਰਦੇ ਨੇ ਸੋ ਮੈਂ ਧੰਨਵਾਦੀ ਹਾਂ ਬੜੇ ਮਹਾਨ ਕਥਾਵਾਚਕ ਕੀਰਤਨੀ ਜਥੇ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਦੇ ਨੇ ਤੋਂ ਉਹਨਾਂ ਦੇ ਵਿੱਚ ਸਾਨੂੰ ਵੀ ਮੌਕਾ ਮਿਲਦਾ ਹੈ ਹੌਸਲਾ ਅਫਜ਼ਾਈ ਹੁੰਦੀ ਹੈ ਔਰ ਪ੍ਰੇਰਣਾ ਮਿਲਦੀ ਹੈ ਜੀਵਨ ਦੇ ਵਿੱਚ ਔਰ ਕੀਰਤਨ ਦੇ ਵਿੱਚ ਔਰ ਜੀਵਨ ਦੇ ਵਿੱਚ ਪ੍ਰੇਰਣਾ ਹੋਵੇ ਤੇ ਜੀਵਨ ਜਿਹੜਾ ਅੱਗੇ ਵੱਲ ਨੂੰ ਤੁਰ ਪੈਂਦਾ ਹੈ ਅਗਰ ਸਾਹਮਣੇ ਕੁਝ ਦਿਸਦਾ ਨਾ ਹੋਵੇ ਤੇ ਰਸਤਾ ਬੰਨਣਾ ਥੋੜਾ ਮੁਸ਼ਕਲ ਹੋ ਜਾਂਦਾ ਸਾਧ ਸੰਗਤ ਜੀ ਬੇਨਤੀ ਇੱਕੋ ਮਿੰਟ ਕਰਨੀ ਹੈ ਸੈਕਟਰੀ ਸਾਹਿਬ ਖਲੋਤੇ ਦੇ ਔਰ ਭਾਈ ਸਾਹਿਬ ਜੀ ਮੇਰਾ ਮਨੋਰਥ ਬਿਠਾਉਣ ਤੋਂ ਨਹੀਂ ਸੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਔਰ ਇਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਮੈਂ ਇਹਨਾਂ ਦਾ ਕੀਰਤਨ ਸੁਣ ਕੇ ਪ੍ਰੇਰਣਾ ਦੀ ਗੱਲ ਤੁਹਾਨੂੰ ਕਰ ਰਿਹਾ ਨਾ ਤੋਂ ਇਹਨਾਂ ਕੀਰਤਨ ਦਰਬਾਰਾਂ ਦੇ ਵਿੱਚੋਂ ਹੀ ਜਾਂ ਇਸ ਇਕੱਠ ਦੇ ਵਿੱਚੋਂ ਕੁਝ ਨਾ ਕੁਝ ਮਿਲ ਜਾਂਦਾ ਹੈ ਮੇਲੇ ਦੇ ਵਿੱਚ ਹੁੰਦਾ ਕੁਝ ਵੀ ਨਹੀਂ ਪਰ ਮਿਲਦਾ ਬੜਾ ਕੁਝ ਹੈ ਉਸ ਭੀੜ ਦੇ ਵਿੱਚ ਬੜੇ ਲੋਕ ਆਏ ਸਨ ਜਦੋਂ ਸੇਵਾ ਹੋ ਰਹੀ ਸੀ ਬੌਲੀ ਸਾਹਿਬ ਦੀ ਸਾਰੀ ਭੀੜ ਦੇ ਵਿੱਚ ਕੇਵਲ ਤੇ ਕੇਵਲ ਨਜ਼ਰ ਜਿਹੜੀ ਸੀ ਉਹ ਭਾਈ ਜੇਠੇ ਤੇ ਪਈ ਕਿਉਂਕਿ ਪ੍ਰੇਰਣਾ ਸੀ ਸਾਧ ਸੰਗਤ ਦੀ ਮਸਕੀਨ ਜੀ ਕਥਾ ਕਰਦੇ ਹੁੰਦੇ ਸਨ ਤੇ ਇੱਕ ਗੜੀ ਬੜੀ ਉਹਨਾਂ ਨੇ ਇੱਕ ਗੱਲ ਜ਼ਬਰਦਸਤ ਇੱਕ ਦਿਨ ਕੀਤੀ ਕਥਾ ਦੇ ਵਿੱਚ ਕਹਿੰਦੇ ਨੇ ਇੱਕ ਜ਼ਰਰਾ ਜਿਹੜਾ ਹੈ ਨਾ ਰੇਤ ਦਾ ਇਹ ਮਿਲ ਕੇ ਕੱਲਾ ਗੁਲਿਸਤਾਨ ਨਹੀਂ ਬਣਾ ਸਕਦਾ ਬਹੁਤ ਸਾਰੇ ਜ਼ਰਰਿਆਂ ਦੀ ਬੜੇ ਰੇਤ ਦੇ ਕਣਾਂ ਦੀ ਮਿੱਟੀ ਦੇ ਕਣਾਂ ਦੀ ਜ਼ਰੂਰਤ ਹੁੰਦੀ ਹੈ ਇੱਕ ਦੂਜੇ ਨਾਲ ਮਿਲਦੇ ਨੇ ਫਿਰ ਕੋਈ ਬਾਗ ਕੋਈ ਗੁਲਿਸਤਾਨ ਬਣਦਾ ਹੈ ਇਸ ਕਰਕੇ ਸਤਸੰਗਤ ਦੀ ਮਹਿਮਤ ਦਸੀ ਪਹੁੰਚਦਾ ਤੇ ਇੱਕ ਅੱਧਾ ਹੀ ਹੈ ਲੇਕਿਨ ਬਾਕੀ ਸੰਗੀ ਸਾਥੀ ਜਿਹੜੇ ਨੇ ਉਹ ਅਗਾਹ ਵੱਲ ਨੂੰ ਤੱਕਾ ਲਾਉਂਦੇ ਨੇ ਉਹ ਪੁਸ਼ ਕਰਦੇ ਨੇ ਅੱਗੇ ਫਿਰ ਦੂਸਰੀ ਐਗਜ਼ਾਮਪਲ ਉਹਨਾਂ ਦਿੱਤੀ ਸੀ ਕਿ ਇੱਕ ਬੂੰਦ ਜਿਹੜੀ ਹੈ ਅਗਰ ਚਾਹਵੇ ਕਿ ਮੈਂ ਸਾਗਰ ਦੇ ਵਿੱਚ ਜਾ ਕੇ ਮਿਲ ਜਾਵਾਂ ਨਹੀਂ ਮਿਲ ਸਕਦੀ ਉਹਨੂੰ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਲੈਣਾ ਪੈਂਦਾ ਹੈ ਬੜੇ ਸਤਸੰਗੀਆਂ ਦੇ ਵਿੱਚ ਮਿਲ ਕੇ ਬੜੇ ਸਤਸੰਗਤ ਕਰਨ ਤੋਂ ਬਾਅਦ ਕਿਤੇ ਜਾ ਕੇ ਉਹ ਅਵਸਥਾ ਪ੍ਰਾਪਤ ਹੁੰਦੀ ਨਾਮ ਸਿਮਰਨ ਦੇ ਨਾਲ ਚਿਤ ਜੋੜਨ ਦੇ ਨਾਲ ਉਹ ਸਾਹਿਤਾ ਉਹ ਸੰਗ ਉਹ ਸਤਸੰਗਤ ਜਿਹੜੀ ਹੈ ਉਹ ਜੀਵਨ ਨੂੰ ਮੁਕੱਦਮ ਕਰ ਦਿੰਦੀ ਹੈ ਮੁਕੰਮਲ ਕਰ ਦਿੰਦੀ ਸੋ ਮੈਨੂੰ ਜੀਵਨ ਦੇ ਵਿੱਚ ਇਹਨਾਂ ਦੀ ਸੰਗਤ ਇਹਨਾਂ ਦੇ ਕੀਰਤਨ ਨੇ ਬੜਾ ਸ਼ਰਸ਼ਾਰ ਕੀਤਾ ਇਹ ਬੰਦਿਸ਼ ਵੀ ਜਿਹੜੀ ਮੈਂ ਗਾਈ ਹੈ ਹੁਣ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਪਹਿਲੀ ਦਫਾ ਮੈਂ ਜਦ ਸੁਣੀ ਸੀ ਮੈਨੂੰ ਖਿਆਲ ਹੈ ਕਿ 90 90 ਜਾਂ 89 ਦੇ ਵਿੱਚ ਸਵਰਨ ਹਾਊਸ ਇਹਨਾਂ ਨੇ ਪਹਿਲੀ ਦਫਾ ਗਾਈ ਸੀ ਜਦੋਂ ਅੰਮ੍ਰਿਤਸਰ ਦੇ ਕੀਰਤਨ ਦਰਬਾਰ ਦੇ ਵਿੱਚ ਤੇ ਉਦੋਂ ਦੀ ਮੇਰੇ ਜੇਨ ਨਸ਼ੀਨ ਜਿਸ ਤਰ੍ਹਾਂ ਕੋਈ ਚੀਜ਼ ਅੰਦਰ ਛੱਪ ਜਾਂਦੀ ਹੈ ਤੋ ਸਤ ਸੰਗਤ ਜੀ ਇਸੇ ਤਰ੍ਹਾਂ ਸੰਗਤ ਦੇ ਵਿੱਚੋਂ ਕੀਰਤਨ ਦੇ ਵਿੱਚੋਂ ਜੀਵਨ ਬਣ ਜਾਂਦੇ ਨੇ ਤਾਂ ਮੈਨੂੰ ਕੀਰਤਨ ਦਾ ਸ਼ੌਂਕ ਲੱਗ ਗਿਆ ਮੈਂ ਇਸ ਪਾਸੇ ਆ ਗਿਆ ਤੇ ਅੱਜ ਮੈਂ ਇੱਕ ਰਾਗੀ ਦੇ ਤੌਰ ਤੇ ਹਜ਼ੂਰੀ ਰਾਗੀ ਤੌਰ ਤੇ ਗੁਰੂ ਰਾਮਦਾਸ ਮਹਾਰਾਜ ਦੇ ਸੇਵਾ ਦੇ ਵਿੱਚ ਸੇਵਾ ਕਰਦਾ ਮੈਨੂੰ 25 ਸਾਲ ਅੱਜ ਹੋ ਗਏ ਨੇ ਪਹਿਲਾਂ ਤਬਲੇ ਤੋਂ ਸ਼ੁਰੂ ਕੀਤਾ ਸੀ ਫਿਰ ਗੁਰੂ ਮਹਾਰਾਜ ਨੇ ਹੌਲੀ ਹੌਲੀ ਕਿਰਪਾ ਕਰਕੇ ਇਸ ਪਾਸੇ ਕਿ ਜ਼ਿਹਨ ਦੇ ਵਿੱਚ ਗਾਣਾ ਵੀ ਸੀਗਾ ਤਾਂ ਉਹ ਉਹ ਗਾਇਕੀ ਜਿਹੜੀ ਸੀ ਉਹ ਕੀਰਤਨ ਵਾਲੇ ਪਾਸੇ ਡਿਵੈਲਪ ਹੋਈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਔਰ ਆਪਣੇ ਆਪ ਨੂੰ ਮੈਂ ਬੜਾ ਸੁਭਾਗਾ ਸਮਝਦਾ ਕਿ ਜਿਸ ਆਦਮੀ ਦਾ profession ਤੇ ਸ਼ੌਂਕ ਇੱਕ ਹੋ ਜਾਏ ਨਾ ਉਹ ਬਹੁਤ ਲੱਕੀ ਆਦਮੀ ਗਿਣਿਆ ਜਾਂਦਾ ਗੱਜ ਕੇ ਆਖੋ ਸਤਨਾਮ ਨਹੀਂ ਤੇ ਮੈਂ ਕਈ ਬੰਦੇ ਅਮੀਰ ਆਦਮੀ ਦੇਖੇ ਨੇ ਐਸੇ ਐਸੇ ਟਰਾਂਸਪੋਰਟਰ ਵੀ ਦੇਖੇ ਨੇ ਕਹਿੰਦੇ ਨੇ ਭਾਈ ਸਾਹਿਬ ਜੀ ਐਵੇਂ ਮਾਤੀ ਵੱਜ ਗਈ ਇਹ ਕੰਮ ਕਰ ਕਰਕੇ ਅਸੀਂ ਅਸਲ 'ਚ ਕੀਰਤਨੀਏ ਬੰਨਣਾ ਚਾਹੁੰਦੇ ਸਾਂ ਕੋਈ ਸੰਗੀਤਕਾਰ ਬੰਨਣਾ ਚਾਹੁੰਦੇ ਸਾਂ ਕੋਈ ਫਾਈਨ ਆਰਟ ਦੇ ਵਿੱਚ ਮੁਸਵਰ ਬੰਨਣਾ ਚਾਹੁੰਦੇ ਸਾਂ ਕੋਈ ਸ਼ਾਇਰ ਬੰਨਣਾ ਚਾਹੁੰਦੇ ਸਾਂ ਜਾਂ ਗੁਰੂ ਮਹਾਰਾਜ ਦੀ ਕਥਾ ਕਰਨਾ ਚਾਹੁੰਦੇ ਸਾਂ ਕਿਹੜੇ ਕੰਮ 'ਚ ਫਸ ਗਏ ਆ ਉਹਨਾਂ ਦਾ ਸ਼ੌਂਕ ਜਿਹੜਾ ਹੈ ਉਹ ਹੋਰ ਹੁੰਦਾ ਹੈ ਉਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੈ ਉਹ ਹੋਰ ਹੁੰਦਾ ਹੈ ਮਹਾਰਾਜ ਬਹੁਤ ਤਰੁੱਠ ਕੇ ਕਿਰਪਾ ਕਰਦਾ ਹੈ ਆਪਣੇ ਚਰਨਾਂ 'ਚ ਜਗ੍ਹਾ ਵੀ ਦਿੰਦਾ ਹੈ ਔਰ ਕੀਰਤਨ ਦੀ ਦਾਤ ਵੀ ਦਿੰਦਾ ਹੈ ਔਰ ਸ਼ੌਂਕ ਵੀ ਪੂਰਾ ਹੁੰਦਾ ਹੈ ਇਹ ਸਭ ਸਾਧ ਸੰਗਤ ਦੀ ਕਿਰਪਾ ਹੈ ਔਰ ਮੇਰੇ ਭਾਈ ਸਾਹਿਬ ਅਪਰੰਪਾਰ ਕਿਰਪਾ ਸੋ ਜਦ ਤੱਕ ਮੇਰੇ ਸਵਾਸ ਨੇ ਮੈਂ ਇਹਨਾਂ ਦਾ ਰਿਣੀ ਹਾਂ ਭੁੱਲਾ ਚੁੱਕਾਂ ਦੀ ਖਿਮਾ ਅਗਲਾ ਪ੍ਰੋਗਰਾਮ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ